ਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਏ ਭਰਾਂਦ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ ਸਾਹਿਬ ਕੀ ਕਰ ਚਾਕਰੀ ਸਾਹਿਬ ਦੀ ਸੱਚ ਦੀ ਚਾਕਰੀ ਕਰ ਦਿਲ ਦੀ ਲਾਏ ਭਰਾਂਦ ਦਿਲ ਦੇ ਵਿੱਚ ਜਿਹੜਾ ਤੇਰੇ ਭਰਮ ਹੈ ਨਾ ਉਹ ਦੂਰ ਕਰਦਾ ਵੀ ਮੈਂ ਰਾਜ ਕਰਨਾ ਹੈ ਔਰ ਰਾਜ ਕਰਨ ਦਾ ਖਿਆਲ ਛੱਡ ਕੇ ਚਾਕਰੀ ਦੀ ਗੱਲ ਚਾਕਰੀ ਕਰਦਾ ਚੰਗੀ ਗੱਲ ਸੀ ਹਕੂਮਤ ਦਿਮਾਗ ਜਾਗੀ ਮਾੜੀ ਗੱਲ ਹੈ ਰਣਜੀਤ ਸਿੰਘ ਦਾ ਦੇਖ ਲਓ ਕੀ ਹਾਲ ਹੋਇਆ ਕੋਈ ਪਤਾ ਵੀ ਨਹੀਂ ਕੋਈ ਔਲਾਦ ਦੀਦਾ ਵੀ ਨਹੀਂ ਕੋਈ ਕਿੰਨਾ ਹੋਇਆ 100 ਸਾਲ ਅੰਗਰੇਜ਼ਾਂ ਨੇ 150 ਸਾਲ ਹੋਇਆ 1847 200 ਸਾਲ ਹੋ ਗਏ ਚਲੋ ਕਿੱਥੇ ਗਿਆ ਖਤਮ ਕੁਝ ਵੀ ਨਹੀਂ ਹੈ ਕਿੱਡਾ ਬੜਾ ਰਾਜ ਸੀ ਉਹ ਤੋਂ ਤਾਂ ਜ਼ਿਆਦਾ ਮੁਸਲਮਾਨਾਂ ਦਾ ਰਾਜ ਮੁਗਲਾਂ ਦਾ ਚੱਲ ਗਿਆ ਕਾਇ 100 ਸਾਲ ਰਾਜ ਚੱਲ ਗਿਆ ਥੋੜਾ 100 ਸਾਲ ਵੀ ਨਹੀਂ ਚੱਲਿਆ ਕਿਉਂ ਕਿਉਂ ਨਹੀਂ ਚੱਲਿਆ ਕਿਹਨਾਂ ਨਹੀਂ ਚੱਲਣ ਦਿੱਤਾ ਨਹੀਂ ਚੱਲਣ ਦੇ ਸਕਦਾ ਤੁਹਾਡਾ ਰਾਜ ਉਹ ਬਦਨਾਮ ਕਰਦੇ ਹੋ ਖਾਲਸੇ ਨੂੰ ਉਹ ਚੱਲਣ ਦੇ ਦੂਰਾ ਤੁਹਾਡਾ ਕਾਂਗਰਸ ਨੇ ਕਿੰਨਾ ਸਾਰਾ ਰਾਜ ਕਰ ਲਿਆ ਨੇ ਕਿਹ ਸਾਲ ਕਰ ਲਿਆ ਅਕਾਲੀਆਂ ਨੇ ਰਾਜ ਸਾਰਾ ਕੁਝ ਬਰਬਾਦ ਕਰਕੇ ਵੀ ਖਤਮ ਹੋ ਗਏ ਹੈ 15-20 ਸਾਲ ਰਾਜ ਕੀਤਾ ਉਹ ਕੋਲ ਪੰਜਾਬ ਤੇ ਸਾਰਾ ਕੁਝ ਦਾਤੇ ਲਾਤਾ ਸਾਰਾ ਕੁਝ ਦਾਤੇ ਲਾ ਕੇ ਹਰਿਆਣਾ ਬਣਾ ਕੇ ਹਿਮਾਚਲ ਬਣਾ ਕੇ ਆ ਕੁਝ ਕੀਤਾ ਅੱਡ ਹੁਣ ਖਤਮ ਨੇ ਗਾਂ ਹਾਂ ਖਤਮ ਭਾਈਆਂ ਤੋਂ ਵੀ ਗਿਆ ਭਾਈਆਂ ਤੋਂ ਵੀ ਗਿਆ ਹਾਂਜੀ ਰਿਦਾ ਸਾਹਿਬ ਕੀ ਕਰ ਬੰਦਗੀ ਦਿਲ ਦੀ ਲਾਏ ਭਰਾਂਦ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਗ੍ਹਾ ਜਰਾਂ ਦਰਵੇਸ਼ਾਂ ਨੂੰ ਲੋੜੀਏ ਸਾਹਿਬ ਦੀ ਕਰ ਚੱਕਰੀ ਸਾਹਿਬ ਦੀ ਚੱਕਰੀ ਕਰ ਜਿਵੇਂ ਰੁੱਖ ਸਾਹਿਬ ਦੀ ਚੱਕਰੀ ਕਰਦਾ ਰੁੱਖ ਖੜਾ ਹੈ ਖੜਾਤਾ ਸਾਹਿਬ ਨੇ ਉੱਥੇ ਹੀ ਖੜਾ ਇੱਕ ਲੱਤ ਭਾਰ ਖਿਆਲ ਇਹ ਨਹੀਂ ਦਿਮਾਗ ਚ ਆਉਂਦਾ ਵੀ ਮੈਂ ਕਿਤੇ ਜਾਣਾ ਇੱਧਰ ਉੱਧਰ ਜਾਣਾ ਇੱਧਰ ਉੱਧਰ ਜਾਣਾ ਐਂ ਚੱਕਰੀ ਕਰ ਸਾਹਿਬ ਦੀ ਜਿਵੇਂ ਰੁੱਖ ਕਰਦਾ ਸਾਹਿਬ ਤੇ ਜਿਹੜੇ ਜੀ ਨੇ ਸਾਹਿਬ ਦੀ ਔਲਾਦ ਨੂੰ ਜੇ ਫੜ ਲੱਗਦਾ ਰੁੱਖ ਨੂੰ ਤਾਂ ਸਾਹਿਬ ਦੀ ਔਲਾਦ ਵਰਤਦੀ ਹੈ ਜੇ ਪੱਤੇ ਵੀ ਲੱਗਦੇ ਨੇ ਤਾਂ ਵੀ ਸਾਹਿਬ ਦੀ ਔਲਾਦ ਖਾਂਦੀ ਹੈ ਜੋ ਕੰਡਾ ਜੋ ਲੱਕੜ ਹੈ ਉਹ ਵੀ ਸਾਹਿਬ ਦੀ ਔਲਾਦ ਖਾਤਰ ਹੈ ਸਮਰਪਿਤ ਰੁੱਖ ਦਾ ਸਭ ਕੁਝ ਹੈ ਜੇ ਛਾਂ ਬੈਠਦਾ ਰੁੱਖ ਦੀ ਤਾਂ ਵੀ ਸਾਹਿਬ ਦੀ ਔਲਾਦ ਹੈ ਬੈਠਦੀ ਹੈ ਪਰਪਕਾਰੇ ਕਰਦਾ ਪਰਪਕਾਰੇ ਕਰਦਾ ਉਹਦਾ ਮਰਿਆ ਹੋਇਆ ਲੱਕੜ ਵੀ ਉਹਦੀ ਔਲਾਦ ਦਾ ਹੀ ਕੰਮ ਹੁੰਦਾ ਚਾਹੇ ਉਹ ਦਰਵਾਜ਼ੇ ਬਣਾਵੇ ਖਿੜਕੀਆਂ ਬਣਾਵੇ ਛੱਤ ਪਾਵੇ ਜਾਂ ਬਾਲਣੇ ਹੋਵੇ ਜਿਹੇ ਜੀ ਵੀ ਹੈ ਸਭ ਇਹਨਾਂ ਦੇ ਵਾਸਤੇ ਹੀ ਹੈ ਐ ਕਰ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਰਾਂਦ ਜਿਵੇਂ ਰੁੱਖ ਨੇ ਨਾ ਜਰਦੇ ਧੁੱਪ ਜਰਦੇ ਫੜ ਪੈਦਾ ਕਰਦੇ ਆ ਕੇ ਅਗਲਾ ਡੰਡਾ ਮਾਰਦਾ ਪੱਕਾ ਫੜ ਦੇ ਦਿੰਦੇ ਨੇ ਉਹ ਲੈ ਜਾਂਦਾ ਜਿਹੜੇ ਕੱਚੇ ਝਾੜ ਦੇ ਕਹਿੰਦੇ ਕੋਈ ਨਹੀਂ ਸਬਦਾ ਜਰਦੇ ਨੇ ਹੋ ਜਰਾਂਦ ਆਪਣੇ ਉੱਪਰ ਜਲ ਆਪਣਾ ਹੀ ਮਨ ਜਿਹੜਾ ਹੈਗਾ ਉਸੇ ਤੇ ਪੱਥਰ ਰੱਖ ਲੈਣਾ ਬਰਦਾਸ਼ਤ ਕਰ ਲੈਣਾ ਕਿਸੇ ਦੀ ਜਾਤੀ ਨੂੰ ਬਰਦਾਸ਼ਤ ਕਰ ਲੈਣਾ ਰੁੱਖਾਂ ਦੀ ਜਰਾਂਦ ਹੈ ਹੁਕਮ ਨੂੰ ਜਲਣਾ ਤੁਸੀਂ ਪਾਣਾ ਮੰਨਣਾ ਜਿਵੇਂ ਰੁੱਖ ਬੰਦੇ ਨੇ ਪਾਣਾ ਐਸ ਜਿਹੜੇ ਪਾਣਾ ਬੰਦੇ ਜਾਂਦਾ ਉਹ ਜਿਹੜੇ ਨੇ ਬੰਦੇ ਉਹ ਗੁਰਮੁਖ ਨੇ ਦਰਵੇਸ਼ ਉਹ ਹੈ ਜਿਹੜਾ ਰੁੱਖ ਬੰਬੂ ਪਾਣਾ ਮੰਨੇ ਜਿਵੇਂ ਰੁੱਖ ਨੇ ਪਾਣਾ ਮੰਨੇ ਦਰਖਤ ਨੇ ਪਾਣਾ ਮੰਨੇ ਉਹਨਾਂ ਨੂੰ ਲੋੜੀ ਹੈ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਰਾਂ ਰੁੱਖਾਂ ਵਰਗਾ ਜਿਗਰਾ ਚਾਹੀਦਾ ਇਹਨਾਂ ਦਾ